ਸਤਿਗੁਰਾਂ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀ ਉਪਸਥਿਤ ਸਾਧ ਸੰਗਤ ਜੀਓ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਮਨ ਚਿੱਤ ਬਿਰਤੀ ਇਕਾਗਰ ਕਰਨ ਵਾਸਤੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਗੱਜ ਕੇ ਆਖੀਏ ਤਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਕਹੀਏ ਤਨ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਮੌਕੇ ਦੇ ਮਾਲਕ ਜਿਹੜੇ ਸਦਾ ਹੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਨਾਜ਼ਰ ਹਨ ਉਹਨਾਂ ਦਾ ਨਾਮ ਬੜੇ ਪ੍ਰੇਮ ਸਤਿਕਾਰ ਨਾਲ ਲਈਏ ਅਤੇ ਇੱਥੇ ਬੈਠੇ ਹੀ ਭੈਣੀ ਸਾਹਿਬ ਦਾ ਦਰਸ਼ਨ ਕਰ ਲਈਏ ਸੁਰਤੀ ਬਿਰਤੀ ਕਰਕੇ ਤੇ ਸਾਰੇ ਹੱਥ ਜੋੜ ਕੇ ਨਮਸਕਾਰ ਕਰੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵੱਡਿਆਂ ਭਾਗਾਂ ਵਾਲਿਓ ਜੋ ਐਸ ਬੈਕੁੰਠ ਧਾਮ ਦੇ ਦਰਸ਼ਨ ਕਰ ਰਹੇ ਹੋ ਇਤਿਹਾਸ ਵਿੱਚ ਆਉਂਦਾ ਹੈ ਬੈਕੁੰਠ ਧਾਮ ਹੈ ਮੁਸਲਮਾਨ 14 ਆਕਾਸ਼ ਮੰਨਦੇ ਹਨ ਤੋ ਕਹਿੰਦੇ ਨੇ ਕਿ ਪਰਮੇਸ਼ਰ ਜੋ ਹੈ ਅਕਾਲ ਪੁਰਖ ਹੈ ਉਹ 14ਵੇਂ ਆਕਾਸ਼ ਤੇ ਰਹਿੰਦਾ ਹੈ ਉੱਥੇ ਆਪਣਾ ਘਰ ਹੈ ਉੱਥੇ ਜੋ ਵੀ ਹੈ ਉੱਥੇ ਹਿਸਾਬ ਕਿਤਾਬ ਹੁੰਦੇ ਹਨ ਉਹਨਾਂ ਦੇ ਹਿਸਾਬ ਨਾਲ 14ਵੇਂ ਆਕਾਸ਼ ਤੇ ਪਰਮੇਸ਼ਰ ਹੈ ਤੇ ਹਿੰਦੂਆਂ ਵਿੱਚ ਗੁਰਬਾਣੀ ਵਿੱਚ ਹੀ ਆਉਂਦਾ ਹੈ ਦੱਖਣ ਦੇਸ਼ ਹਰੀਕਾ ਬਾਸਾ ਦੱਖਣ ਦੇਸ਼ ਵਿੱਚ ਹਰੀ ਪਰਮੇਸ਼ਰ ਰਹਿੰਦਾ ਹੈ ਕੋਈ ਲੈਂਦੇ ਵੱਲ ਕੋਈ ਚੜ੍ਹਦੇ ਵੱਲ ਕੋਈ ਕਿਸੇ ਪਾਸੇ ਕਹਿ ਰਹੇ ਹਨ ਪਰ ਭਗਤ ਕਬੀਰ ਜੀ ਨੂੰ ਪੁੱਛਿਆ ਗਿਆ ਗੁਰਬਾਣੀ ਵਿੱਚ ਅੰਕਿਤ ਹੈ ਕਿ ਕਬੀਰ ਸਾਹਿਬ ਜੀ ਆਪ ਵੀ ਦੱਸੋ ਕਿ ਬਕੁੰਠ ਧਾਮ ਕਿੱਥੇ ਹੈ ਪਰਮੇਸ਼ਰ ਕਿਹੜੀ ਜਗ੍ਹਾ ਤੇ ਰਹਿੰਦਾ ਹੈ ਗੁਪਤ ਹੈ ਦਿਸਦਾ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਮੈਂ ਤਾਂ ਜਿਹੜਾ ਮੈਨੂੰ ਅਨੁਭਵ ਹੋਇਆ ਹੈ ਮਹਾਨ ਤਪਸਵੀ ਸ਼੍ਰੋਮਣੀ ਭਗਤ ਹਨ ਗੁਰਬਾਣੀ ਵਿੱਚ ਮੰਨੇ ਗਏ ਜਿਸ ਤਰ੍ਹਾਂ ਆਦ ਸ੍ਰੀ ਗੁਰੂ ਨਾਨਕ ਦੇਵ ਸਾਡੇ ਹਨ ਇਸ ਤਰ੍ਹਾਂ ਭਗਤਾਂ ਵਿੱਚੋਂ ਕਬੀਰ ਸਾਹਿਬ ਹਨ ਤੇ ਉਹ ਕਹਿੰਦੇ ਨੇ ਕਹਿਤ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਉਹ ਆਂਦਾ ਮੈਂ ਤੇ ਮੈਨੂੰ ਅਨੁਭਵ ਹੋਇਆ ਹੈ ਕਿ ਸਾਧ ਸੰਗਤ ਵਿੱਚ ਰਹਿੰਦਾ ਹੈ ਪਰਮੇਸ਼ਰ ਬੈਕੁੰਠ ਧਾਮ ਜਿਹੜਾ ਹੈ ਉਹ ਸਾਧ ਸੰਗਤ ਹੈ ਜਿੱਥੇ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਉਚਰਿਆ ਜਾਂਦਾ ਹੈ ਸੇਵਾ ਭਾਵ ਹੁੰਦਾ ਹੈ ਨਾਮ ਜਪਦੇ ਹਨ ਹਰ ਜਸ ਕੀਰਤਨ ਕਥਾ ਹੁੰਦੀ ਹੈ ਤੋ ਇਹ ਆਪ ਵੱਡਿਆਂ ਭਾਗਾਂ ਵਾਲੇ ਜੋ ਹਰ ਜਸ ਸਾਧ ਸੰਗਤ ਵਿੱਚ ਆ ਕੇ ਸਰਵਣ ਕਰਦੇ ਹੋ ਤੇ ਬੈਕੁੰਠ ਵਿੱਚ ਆਪਣਾ ਇਹ ਘੜੀਆਂ ਬਤੀਤ ਕਰਦੇ ਹੋ ਕਬੀਰ ਸਾਹਿਬ ਕਹਿੰਦੇ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਈਐ RAM ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗੋ ਗ੍ਰਾਮ ਉਹ ਮੁਖ ਉਹ ਮੂੰਹ ਪਵਿੱਤਰ ਹੈ ਜਿਹੜਾ ਹਰੀ ਦਾ ਪਰਮੇਸ਼ਰ ਦਾ RAM ਦਾ ਨਾਮ ਲੈਂਦਾ ਹੈ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਈਐ RAM ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗੋ ਗ੍ਰਾਮ ਜਿਸ ਨਗਰ ਵਿੱਚ ਜਿਹੜੇ ਸਥਾਨ ਵਿੱਚ ਉਹ ਪਰਮੇਸ਼ਰ ਦਾ ਨਾਮ ਜਪਣ ਵਾਲਾ ਭਗਤ ਕੋਈ ਰਹਿੰਦਾ ਹੈ ਉਹ ਤਾਂ ਤਰਿਆ ਹੀ ਹੈ ਉਹਦੀਆਂ ਕੁਲਾਂ ਵੀ ਤਰੀਆਂ ਨੇ ਉਹ ਕਹਿੰਦੇ ਨੇ ਸਾਰਾ ਨਗਰ ਵੀ ਉਹ ਤਰ ਜਾਂਦਾ ਹੈ ਅੱਗੇ ਕਹਿੰਦੇ ਨੇ ਇੱਕ ਥਾਂ ਦੇ ਕਹਿੰਦੇ ਨੇ ਕਬੀਰ ਸੁਪਨੇ ਹੁੰ ਬਰੜਾਏ ਕੇ ਜਾਮੁਖ ਨਿਕਸੈ ਰਾਮ ਤਾਂ ਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ ਜਿਹੜੇ ਮਨੁੱਖ ਦੇ ਮੂੰਹ ਤੋਂ ਸਤਿਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਸੁਪਨੇ ਵਿੱਚ ਵੀ ਲਿਆ ਜਾਂਦਾ ਹੈ ਨਾ ਉਹ ਕਬੀਰ ਸਾਹਿਬ ਕਹਿੰਦੇ ਹਨ ਕਿ ਮੇਰਾ ਮੇਰੇ ਸਰੀਰ ਦਾ ਚੰਮ ਜਿਹੜਾ ਹੈ ਮਾਸ ਹੈ ਨਾ ਇਹਦੀ ਉਹਨਾਂ ਦੇ ਚਰਨਾਂ ਵਿੱਚ ਜਿਨ੍ਹਾਂ ਦੇ ਮੂੰਹ ਚੋਂ ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਨਿਕਲ ਜਾਵੇ ਉਹਨਾਂ ਦੇ ਚਰਨਾਂ ਵਿੱਚ ਜੁੱਤੀ ਪਾਉਣ ਵਾਸਤੇ ਇਹ ਮੇਰੀ ਬਣ ਜਾਵੇ ਇੰਨੀ ਮਹਾਨਤਾ ਹੈ ਜਿਹੜੇ ਭਾਈ ਨਾਮ ਜਪਦੇ ਹੋ ਮੈਂ ਬਹੁਤ ਧੰਨਵਾਦੀ ਹਾਂ ਜਿਹੜੀ ਸਾਧ ਸੰਗਤ ਇੱਥੇ ਆਉਂਦੀ ਹੈ ਹੰਸਾਂ ਦੇ ਇਹ ਸਰੋਵਰ ਹੁੰਦਾ ਹੈ ਮਾਨ ਸਰੋਵਰ ਹੈ ਸਾਧ ਸੰਗਤ ਹਮੇਸ਼ਾ ਜਿਹੜੇ ਹੰਸ ਹਨ ਉਹ ਡਾਰੀਆਂ ਮਾਰਦੇ ਹਨ ਤੇ ਉੱਥੇ ਜਾ ਕੇ ਮਾਨ ਸਰੋਵਰ ਤੋਂ ਹੀਰੇ ਮੋਤੀ ਚੁਗਦੇ ਹਨ ਉਹਨਾਂ ਦੀ ਖੁਰਾਕ ਹੈ ਤੋਂ ਸਤ ਸੰਗੀਆਂ ਦੀ ਖੁਰਾਕ ਹੈ ਹਰ ਜਸ ਨਾਮ ਜਪਣਾ ਗੁਰੂ ਕੀ ਕਥਾ ਕੀਰਤਨ ਸੁਣਨਾ ਤਾਂ ਉਹ ਆਪ ਹੰਸਾਂ ਵਰਗੀ ਸਰੋਵਰ ਮਾਨ ਸਰੋਵਰ ਸਾਧ ਸੰਧ ਵਿੱਚ ਪਹੁੰਚ ਕੇ ਉਹ ਲਾਭ ਉਠਾ ਰਹੇ ਹੋ ਤਾਂ ਸਤਿਗੁਰੂ ਦੀ ਮਹਿਮਾ ਬੜੀ ਹੈ ਭਾਈ ਗੁਰਦਾਸ ਕਹਿੰਦੇ ਨੇ